ਚਮਰਟਾ ਗਾਠਨ ਜਨਨੀ ਲੋਗ ਗਠਾਵੇਂ ਪਨਹੀ ਰਾਓ ਆ ਨਹੀਂ ਜਹ ਤੋਪੋ ਨਹੀਂ ਰਾਂਬੀ ਥਾਉ ਰੋਪੋ ਲੋਗ ਗੰਟ ਗੰਟ ਖਰਾ ਬਿਗੂਚਾ ਹਉ ਬਿਨ ਗੰਟੇ ਜਾਏ ਪਹੁੰਚਾ ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕੰਮ ਚਮਰਠਾ ਗਾਠਣ ਜਨਈ ਹੁਣ ਅੱਗੇ ਭੇਦ ਦੀ ਗੱਲ ਦੱਸਦੀ ਸੱਚ ਉਹ ਕਹਿੰਦਾ ਭਾਈ ਚਲੋ ਮੈਂ ਚਮਰਟਾ ਹੀ ਹਾਂ ਜਵਾਨ ਪਰ ਇੱਕ ਗੱਲ ਸੱਚ ਹੈ ਹੁਣ ਮੈਂ ਸੱਚ ਬੋਲਣ ਲੱਗਿਆ ਚਾਹੇ ਤੁਸੀਂ ਇਹ ਰੂਹਕਾਰ ਕਹੋ ਚਾਹੇ ਬੁਰਾ ਕਹੋ ਤੁਹਾਡੀ ਜਾਣਕਾਰੀ ਕਰਦਾ ਮੈਂ ਦੱਸਦਾ ਮੈਂ ਗੱਠੜ ਜਾਣਦਾ ਪਰ ਤੁਹਾਡੇ ਆਪਣੇ ਮੂਲ ਨਾਲ ਜੋੜ ਜਾਣਦਾ ਜਾਣਦਾ ਮੈਂ ਗੱਠੀ ਦਾ ਕਿ ਮੈਂ ਆਪਣਾ ਆਪ ਗੱਠ ਲਿਆ ਗਾਂਠੜ ਜਨ ਈ ਮੈਂ ਗੱਠੜ ਗਾਂਠੇ ਲਫ਼ਜ਼ ਹੈ ਦੰਨਾ ਨਾਲ ਹੈ ਗਾਂਠ ਨਾਲ ਜਾਨੀ ਕਰਤਾ ਪੜਦਰ ਉਲਟਾ ਕਰਤਾ ਨਾ ਕਿਉਂ ਜੇ ਕਹਿੰਦਾ ਚਮਰਤਾ ਚਮਰਤਾ ਗੱਠੜ ਜਾਣਦਾ ਹੈ ਫੇਰ ਤਾਂ ਹੱਦ ਬਹੁਤ ਸੀਦਾ ਪੰਡਤ ਦੀ ਗਾਂਠ ਨਾ ਜਣੀ ਬਣਾਇਆ ਗਾਂਠ ਨਾ ਜਣੀ ਬਣਾਇਆ ਪੰਡਤ ਦੀ ਰਹਿਦਾ ਕੱਖ ਨਹੀਂ ਸੀ ਜੇ ਅਰਥ ਕਰ ਦਿੰਦਾ ਕਰ ਦਿੰਦਾ ਜੇ ਬਣ ਲੈਂਦਾ ਪੰਡਤ ਕੋਈ ਜਮਾਰ ਵੀ ਗੱਠੜ ਜਾਣਦਾ ਪਰਮੇਸ਼ਰ ਗੰਢ ਜਾਣਦਾ ਉਹਦਾ ਰਹਿਦਾ ਕੱਖ ਨਹੀਂ ਸੀ ਅਰਥ ਬਗੜੇ ਗਾਂਠੇ ਤੇ ਜਾਣੀ ਮਟਾ ਗਾਂਠੇ ਨੂੰ ਜਣੀ ਲੋਕ ਗਠਾਉਣ ਦਾ ਜਮਾਰ ਜੇ ਕਿਸੇ ਨੂੰ ਗਠਾਉਣੀ ਹੈ ਪਰ ਮੈਨੂੰ ਤਾਂ ਲੋਕ ਜੁੱਤੀਆਂ ਹੀ ਗਠਾਉਂਦੇ ਨੇ ਵਿਚਾਰੇ ਲੋਕ ਪਰ ਨਹੀਂ ਉਹ ਵੀ ਗਠ ਦਿੰਦਾ ਕੋਈ ਨਹੀਂ ਮੇਰਾ ਕੰਮ ਹੈ ਪਰ ਮੈਂ ਟੁੱਟੀ ਹੋਈ ਕੱਢਣ ਵੀ ਜਾਣਦਾ ਟੁੱਟੀ ਕੱਢਣ ਹਾਰ ਗੋਪਾਲਾ ਉਹ ਵੀ ਜਾਣਦਾ ਮੇਰੇ ਕੋ ਆ ਜਾਂਦੇ ਨੇ ਬਹਿ ਜਾਂਦੇ ਨੇ ਜੁੱਤੀ ਟਕੇ ਦੀ ਦਾ ਫਿਕਰ ਹੈ ਆਪ ਗੱਡੇ ਟੁੱਟੇ ਹੋਏ ਨੇ ਆਪਣਾ ਫਿਕਰ ਨਹੀਂ ਰਹੂ ਆਪਣੇ ਮੂਲ ਨਾਲ ਟੁੱਟੇ ਹੋਏ ਇਹਨਾਂ ਦਾ ਫਿਕਰ ਨਹੀਂ ਹੈ ਆ ਜੁੱਤੀ ਇੱਕ ਜੀ ਦਾ ਖਤਰ ਪੈ ਜਾਂਦਾ ਗੜ ਲਾਵੇ ਇਹਦਾ ਹੋਰ ਟੁੱਟ ਜੂ ਜੀ ਨਾ ਗੜਾਈ ਆਪ ਤੁਸੀਂ ਰੋਜ਼ ਹੋਰ ਟੁੱਟੀ ਜਾਂਦੇ ਉਹਦਾ ਫਿਕਰ ਨਹੀਂ ਲਾਪਰਵਾਹੀ ਲੋਕਾਂ ਦੀ ਕੀ ਹੈ ਲੋਕ ਘਟਾਵੇ ਪੜੀ ਲੋਕ ਮੇਰੇ ਜੁੱਤੀ ਹਾਂ ਰਹਾਓ ਆ ਨਹੀਂ ਜਹ ਤੋਪੋ ਇੱਕ ਹੋਰ ਵੀ ਗੱਲ ਹੈ ਉਹ ਜੇ ਤੁਸੀਂ ਆਤਮਾ ਪ੍ਰਾਤਮਾ ਦਾ ਗੱਡ ਲਾਉਣਾ ਬੇਤੇ ਉਹਦੇ ਨਾਲ ਆਰਮ ਨਹੀਂ ਮੈਂ ਮਾਰਦੀ ਇੱਥੇ ਤਾਂ ਆਰ ਜੁੱਤੀ ਤੇ ਲੱਗਦੀ ਹੈ ਕੋਈ ਤਕਲੀਫ ਨਹੀਂ ਹੋਣੀ ਉਥੇ ਆਰ ਊਰ ਦੀ ਲੋੜ ਨਹੀਂ ਆ ਕਦੇ ਕਹੋ ਵੀ ਉਥੇ ਵੀ ਆਰ ਝਭੂਗਾ ਇਹ ਸੂਰਜ ਝਭੋ ਕੇ ਦੇਖੂਗਾ ਉਥੇ ਦਾ ਆਰ ਨਹੀਂ ਚੱਲਦੀ ਉਥੇ ਐਸੀ ਆਰ ਹੈ ਹੀ ਨਹੀਂ ਜਿਹਦੇ ਤੋਪਾ ਭਰਿਆ ਜਾਂਦਾ ਉਥੇ ਉਹ ਤਾਂ ਉਪਦੇਸ਼ ਹੈ ਉਥੇ ਤਾਂ ਨਹੀਂ ਰਾਂਬੀ ਥਾਉ ਰੋਪੋ ਨਾ ਕੋਈ ਰੱਬੀ ਆ ਉਥੇ ਚਲਦੀ ਵੀ ਰੱਬੀ ਤੁਹਾਨੂੰ ਛੱਡਣਾ ਪਊਗਾ ਥਾਉ ਰੋਪੜ ਨੂੰ ਥੋ ਡਾਕੀ ਲਾਉਣ ਨੂੰ ਰੋਪੂਗਾ ਡਾਕੀ ਲਾਉਣੀ ਜੇ ਰੱਬੀ ਨਾਲ ਲੱਗਦੀ ਹੈ ਨਾ ਡਾਕੀ ਨਾ ਰੁੱਬੀ ਚੱਲਣੀ ਆਉਂਦੇ ਵੀ ਤੁਹਾਨੂੰ ਤਕਲੀਫ ਹੋਊਗੀ ਨਾ ਆਰ ਘੁੰਮਣੀ ਹੈ ਕਿਤੇ ਉੱਤੇ ਰੱਬੀ ਆਰ ਦਾ ਕੋਈ ਕੰਮ ਨਹੀਂ ਹੈਗਾ ਫਿਰ ਵੀ ਨਹੀਂ ਘਟਾਉਂਦੇ ਲੋਕ ਗੰਠ ਗੰਠ ਖਰਾ ਬਿਗੂਚਾ ਆ ਲੋਕ ਵੀ ਘਟਦੇ ਨੇ ਬੜੇ ਗੁਰੂ ਬੜੇ ਫਿਰਦੇ ਨੇ ਇਹ ਕੀ ਕਰਦੇ ਨੇ ਇਹ ਆਪਣੇ ਨਾਲ ਘਟਦੇ ਨੇ ਪਰਮੇਸ਼ਰ ਨਾਲ ਨਹੀਂ ਘਟਦੇ ਆਪਣੇ ਜਿਹਲੇ ਆਪਣੇ ਆਪਣੇ ਅਜਮੇ ਸਾਡੇ ਕੀ ਕਰਦੇ ਨੇ ਸੰਤ ਗੁਰੂ ਨਾਲ ਜੋੜਦਾ ਗੁਰੂ ਨਾਲ ਤੁਸੀਂ ਨਹੀਂ ਜੁੜੇ ਹੋਏ ਤੁਸੀਂ ਕਿਵੇਂ ਜੋੜ ਦੋਗੇ ਗੁਰੂ ਵਾਲੇ ਬਣਾ ਦੇ ਤੁਸੀਂ ਗੁਰੂ ਵਾਲੇ ਆਪੇ ਨਹੀਂ ਹੋ ਇਹਨਾਂ ਨੂੰ ਕਿਵੇਂ ਬਣਾ ਦੋਗੇ ਉਹ ਜਿਹੜੀ ਤਾਰ ਇਹਦੀ ਜੁੜੀ ਹੋਈ ਜਿੱਥੇ ਬਿਜਲੀ ਆਉਂਦੀ ਹੈ ਬਿਜਲੀ ਕਰ ਲੋ ਉਹ ਦੂਏ ਨੂੰ ਬਿਜਲੀ ਲੈਣ ਕਿੱਥੋਂ ਦੇ ਦੂ ਤੁਹਾਡੀ ਆਪਣੀ ਤਾਰ ਤਾਂ ਜੁੜੀ ਨਹੀਂ ਹੋਈ ਗੁਰੂ ਨੂੰ ਤੁਸੀਂ ਦੂਏ ਨੂੰ ਗੁਰੂ ਨਾਲ ਜੋੜ ਰਹੇ ਹੋ ਕਿਉਂ ਝੂਠ ਬੋਲਦੇ ਹੋ ਆਈ ਕੋ ਸੀ ਲੋਕ ਗੰਟ ਗੰਟ ਖਰਾਬ ਬਗੂਚਾ ਜਿਵੇਂ ਇਹ ਇਕੱਠ ਰਹੇ ਨੇ ਸਾਰੇ ਅਬਰ ਛਕਾ ਕਾ ਕੇ ਇਸ ਤਰੀਕੇ ਨਾਲ ਹਿੰਦੂ ਕਰ ਰਹੇ ਸੀ ਐਸੇ ਤਰੀਕੇ ਨਾਲ ਜਦ ਹੋ ਰਿਹਾ ਤੇ ਉਹੀ ਹੁਣ ਹੋ ਰਿਹਾ ਔਰ ਬਰਨ ਵੇਲੇ ਸਾਰੇ ਬਗੋਚਾ ਨਾਮ ਕਿਸੇ ਕੋਲ ਵੀ ਨਾਮ ਕਿਸੇ ਨੂੰ ਮਿਲਿਆ ਨਾਮ ਕਿਸੇ ਕੋ ਹੈ ਸੰਤ ਕੋ ਕਿਸੇ ਵਾਲੀ ਕਮੇਟੀ ਵਾਲੇ ਕੋ ਹੈ ਇੱਕ ਆਦਮੀ ਦੱਸੋ ਨਾਮ ਕੀ ਹੁੰਦਾ ਰਾਮ ਦਾ ਤੁਹਾਨੂੰ ਗਿਆਨ ਏਰੀਆ ਜੋ ਪ੍ਰਾਪਤੀ ਦਾ ਅਲੱਗ ਗੱਲ ਰਾਮ ਦਾ ਹੀ ਨਹੀਂ ਪਤਾ ਨਾ ਹੁੰਦਾ ਕੀ ਹੈ ਜਪ ਦਾ ਹੀ ਨਹੀਂ ਪਤਾ ਜਪ ਹੁੰਦਾ ਕੀ ਹੈ ਐਡੇ ਐਡੇ ਕਿਤਾਬਾਂ ਲਿਖ ਕੇ ਤੁਸੀਂ ਦਸ ਗ੍ਰੰਥ ਤੇ ਟਿੱਪਣੀ ਕਰਦੇ ਕੋਈ ਇਹੀ ਦੱਸਵੇ ਨਾਮ ਕੀ ਹੈ ਜਪਣ ਕਿਵੇਂ ਐਡੀ ਗੱਲ ਦਾ ਨਹੀਂ ਜੇ ਕਿਸੇ ਨੂੰ ਪਤਾ ਤੇ ਗਾਹ ਨੂੰ ਕੀ ਪਤਾ ਟਿੱਪਣੀ ਦਾ ਕਾਹਦੀ ਕਰਦੇ ਨੇ ਉਹ ਹਰ ਵੇਲੇ ਹਮ ਹਰ ਵੇਲੇ ਗੰਠੇ ਜਾਏ ਪਹੁੰਚਾ ਕੱਟ ਕੱਟ ਕੇ ਲੋਕਾਂ ਨੂੰ ਗੁਰੂ ਬਣਾ ਬਣਾ ਕੇ ਆਖਰ ਪਾਪ ਸਾਗਰ 'ਚ ਡੁੱਬੀ ਜਾਂਦੇ ਨੇ ਬਗੁਚਾ ਹੋਂਬਿਲ ਘੰਟੇ ਜਾਏ ਪਹੁੰਚਾ ਪਰਵੇਸ਼ਨ ਛਟਕਾਰਾ ਕਿਸੇ ਦਾ ਵੀ ਨਹੀਂ ਹੋਇਆ ਮਰਨ ਵੇਲੇ ਬਗੋਚਾ ਹੀ ਆਇਆ ਇੱਥੇ ਰਹਿ ਗਏ ਡੁੱਬ ਗਏ ਤੇ ਫਿਰ ਗੱਠੀ ਕਿਹਦੇ ਨਾਲ ਸੀ ਗੱਠੀ ਕਿਹਦੇ ਨਾਲ ਸੀ ਡੁੱਬ ਕਾਦੇ ਗਏ ਜੇ ਰਾਮ ਨਾਲ ਗੱਠੀ ਦੀ ਰਾਮ ਤਾਂ ਡੁੱਬਿਆ ਹੋਇਆ ਨਹੀਂ ਜੇ ਗੁਰੂ ਨਾਲ ਗੱਠੀ ਸੀ ਗੁਰੂ ਦਾ ਡੁੱਬਿਆ ਹੋਇਆ ਜੀ ਗੱਠੀ ਕਿਹਦੇ ਨਾਲ ਜੋੜੀ ਕਿਹਦੇ ਨਾਲ ਤੁਸੀਂ ਮਾਇਆ ਨਾਲ ਜੋੜੀਏ ਮਾਇਆ ਨਾਲ ਜੁੜੇ ਹੋਏ ਮਾਇਆ ਨਾਲ ਜੋੜਿਆ ਮਾਇਆ ਚ ਰਹਿ ਜਾਣਗੇ ਹਾਂ ਫਿਰ ਗਾਠੇ ਜਾਏ ਪਹੁੰਚਾ ਪਹੁੰਚਾ ਮੈਂ ਕਿਸੇ ਦਾ ਨਹੀਂ ਗੱਠੀ ਇੱਥੇ ਹਾਂ ਮੈਂ ਕਿਸੇ ਦਾ ਨਹੀਂ ਗੱਠੀ ਇਹਦਾ ਮਤਲਬ ਹੈ ਗੁਰਮਤਿ ਚ ਗੁਰੂ ਨਹੀਂ ਹੁੰਦਾ ਕੋਈ ਆਪਣੇ ਆਪ ਨੂੰ ਗੱਠੀ ਕਿਸੇ ਦਾ ਨਹੀਂ ਗੱਠੀ ਲੋਕ ਅਟਕਾਠ ਲੋਕ ਇੱਕ ਦੂਏ ਨਾਲ ਅਠਦੇ ਨੇ ਗੁਰਬਾਣੀ ਇੱਕ ਦੂਏ ਨਾਲ ਕਿਸੇ ਨਾਲ ਨਹੀਂ ਗੱਠੀ ਜਾਂਦੀ ਆਪਣੇ ਆਪ ਨਾਲ ਗੱਠੀ ਜਾਂਦੀ ਹੈ ਇਹ ਤਾਂ ਗੁਰੂ ਨਹੀਂ ਹੁੰਦਾ ਨਾਨਕ ਨਾਲ ਲੈਣੇ ਨਹੀਂ ਗੱਠੀ ਲੈਣੇ ਨਾਲ ਨਾਨਕ ਨਾਲ ਨਹੀਂ ਗੱਠੀ ਦੋ ਇੰਡੀਪੈਂਡੈਂਟ ਰਾਮ ਨਾਲ ਗੱਠੀ ਰਾਮ ਨਾਲ ਗੱਠੀ ਹੈ ਸਭ ਆਪਣੇ ਮੂਲ ਨਾਲ ਇਕੱਠੀ ਹੈ ਇੱਕ ਦੂਏ ਨਾਲ ਨਹੀਂ ਇਕੱਠੀ ਬਿਲਕੁਲ ਵੀ ਬਹੁਤ ਬੜਾ ਫਾਲਟ ਹੈ ਹੁਣ ਹੁਣ ਬਿਨ ਕੰਡ ਲੋਕ ਅੱਡ ਘੱਟ ਖਰਾਬ ਆਪੇ ਵਿੱਚ ਹੀ ਘਟਦੇ ਨੇ ਉਹਦਾ ਧੜੇ ਵੱਧਦੀ ਹੈ ਉਹਦਾ ਧੜੇ ਵੱਢ ਜਾਣਗੇ ਤੁਹਾਨੂੰ ਨਹੀਂ ਰਹਿਣ ਧਰਮ ਆਪਣੇ ਆਪ ਨੂੰ ਘਟਣੀ ਹੈ ਇਹ ਧੜਾ ਹੋ ਗਿਆ ਤਾਂ ਗੱਡ ਗੱਡ ਜਿਹੜਾ ਨੇ ਗੱਠੀ ਆਪਸ ਵਿੱਚ ਹੀ ਉਹ ਬੁਗਚਾ ਔਰ ਉਹ ਨਹੀਂ ਕਹਾ ਜਾ ਸਕਦੇ ਉਹ ਤਾਂ ਸਾਧੂ ਕੋ ਮਿਲਣ ਜਾਈਏ ਸੰਤ ਨੇ ਨੀਚੇ ਕੋਏ ਇੱਥੇ ਤਾਂ ਤੇ ਤਾਂ ਧੜਾ ਫਿਰ ਸਾਰਾ ਜਾਊ ਜਾਂ ਸਾਰਿਆਂ ਨੂੰ ਠੀਕ ਹੋਈ ਹੈ ਕੱਲੇ ਨੂੰ ਜਾਣਾ ਨਹੀਂ ਇਹ ਗੱਲ ਬਹੁਤ ਪਤੇ ਨਹੀਂ ਕਹੀ ਹੋਈ ਹੈ ਇੱਥੇ ਹੂੰ ਬਿਨ ਗਾਂਠੇ ਜਾਏ ਪਹੁੰਚਾ ਮੈਂ ਨਹੀਂ ਇਕੱਠੀ ਕਿਸੇ ਨਾਲ ਬਾਹਰ ਕਬੀਰ ਦੀ ਗੱਲ ਸੁਣੀ ਹੈ ਸਮਝ ਲਈ ਆਪਣੇ ਆਪ ਨਾਲ ਗੱਠ ਆਪਣੇ ਨਾਲ ਗੱਠ ਨੂੰ ਗਿਆ ਨਾ ਗਿਆਨ ਦਾ ਪਤਾ ਬਣ ਰਹੀ ਹੈ ਨਾ ਫਿਰ ਗਿਆਨ ਦਾ ਪਤਾ ਬਣ ਆਪਣੇ ਰੋਕਣ ਲਈ ਗੱਠੜੀ ਕਿਧਰ ਸੀ ਕੱਢਣੀ ਦੀ ਆਤਮਾ ਪ੍ਰਾਤਮਾ ਇੱਕ ਕਰਨਾ ਸੀ ਕਿਸੇ ਨੂੰ ਇਕੱਠੀ ਨਹੀਂ ਇੱਕੇ ਹੋਇਆ ਆਪੇ ਪਹਿਲਾਂ ਵੀ ਇੱਕੇ ਸੀ ਹਾਂਜੀ ਰਵਿਦਾਸ ਜਪੈ ਰਾਮ ਨਾਮਾ ਰਵਿਦਾਸ ਰਾਮ ਨਾਮ ਜਪ ਰਿਹਾ ਐ ਜਪੀਦਾ ਰਾਮ ਨਾਮ ਰਾਮ ਨਾਮ ਨੂੰ ਜਾਣਿਆ ਰਵਿਦਾਸ ਨੇ ਰਾਮ ਨਾਮ ਨਾਮਾ ਨਾਮ ਆਪਣਾ ਜਾਣਿਆ ਰਾਮ ਦਾ ਇਹਦਾ ਸਾਬਤ ਹੋ ਕੇ ਜਪਣਾ ਜਾਣਣਾ ਹੀ ਜਪਣਾ ਰਾਮ ਨਾਮ ਨਾ ਜਾਣਿਆ ਰਾਮ ਕਾ ਬੂੜੇ ਫਿਰ ਪਾਛੇ ਪਛਤਾਏ ਨੇ ਰਾਮ ਨਾਮ ਦਾ ਰਾਮ ਦਾ ਨਾਮ ਜਪ ਰਿਹਾ ਹੈ ਰਬਦਾਸ ਨਾਲ ਜਾਣ ਕੇ ਜਾਣ ਰਿਹਾ ਹੈ ਜਪ ਰਿਹਾ ਹੈ ਜੇ ਇੱਕ ਹੋਰ ਆਊਗਾ ਸ਼ਬਦ ਜੇ ਜਿਹੜਾ ਜਾਣ ਭਜੋ ਪਰ ਪਰਖੋਤਮ ਜੇ ਜਾਣ ਜਾਣ ਭਜੋ ਭਜੇ ਪਰਖੋਤਮ ਤਿਸ ਕਾ ਕਛੂ ਨੂੰ ਦੱਸੋ ਜਿਹਦੇ ਪੁਰਖੋਤਮ ਨੂੰ ਉੱਤਮ ਪੁਰਖ ਨੂੰ ਜਾਣ ਕੇ ਜਿਹੜਾ ਉਹਦੇ ਨਾਲ ਜੁੜਿਆ ਪਹਿਲਾਂ ਜਾਣਿਆ ਜੁੜਿਆ ਫੇਰ ਹੈ ਜੋ ਜਨ ਜਾਣ ਭਜਾ ਪੁਰਖੋਤਮ ਜਾਣ ਕੇ ਪਹਿਲਾਂ ਜਾਣ ਲਵੇ ਫੇਰ ਉਹਦੇ ਨਾਲ ਜੁੜੇ ਪਹਿਲਾਂ ਰਾਮ ਨਾਮ ਨੂੰ ਜਾਣ ਲਵੇ ਫਿਰ ਜਪੇ ਜਾਣ ਲਈ ਫਿਰ ਉਹਦੇ ਨਾਲ ਜੁੜੇ ਭਜੇ ਦਾ ਜੁੜਨਾ ਹੁੰਦਾ ਨਾਮ ਨਾਲ ਜੁੜਨਾ ਸੀ ਨਾਮ ਜਿਖਵੇਂ ਕੋਲ ਭਜੈ ਪਰਖੋਦ ਤਿਸਕਾ ਕਾ ਕਛੂ ਨਾ ਉਹਦਾ ਕੁਝ ਵੀ ਨਾਸ ਨਹੀਂ ਹੁੰਦਾ ਬਹੁਤ ਇੰਪੋਰਟੈਂਟ ਹੈ ਇਹ ਤਾਂ ਸਾਰੀ ਗੱਲ ਪਲਟ ਕੇ ਰੱਖ ਦਿੱਤੀ ਕਿੱਥੇ ਰਵਦਾਸ ਬੋਲਦਾ ਸਾਰੇ ਭਗਤ ਉੱਥੇ ਬੋਲਦੇ ਨੇ ਇਹਨਾਂ ਨੂੰ ਕੌਣ ਅਡਵਾਟ ਕਰ ਦੂਗਾ ਇੱਕ ਗੱਲ ਆ ਇਹਨਾਂ ਦੀ ਇਹਨਾਂ ਨੂੰ ਅਡਵਾਟ ਕਰ ਦੂ ਕੋਈ ਭਗਤਾਂ ਨੂੰ ਆ ਗੁਰੂ ਨੇ ਤਾਂ ਇੱਕ ਕੀਤੇ ਤੇ ਜਿਹੜੇ ਅੱਡ ਕਰਦੇ ਨੇ ਉਹਦਾ ਚਮਾਰ ਹੁੰਦਾ ਕਹਿੰਦੇ ਨੇ ਵੀ ਚਮਾਰ ਅੱਡ ਰਹਿਣ ਤਾਂ ਤੁਹਾਨੂੰ ਜਵਾਰ ਕਰਦੇ ਨੇ ਵੀ ਇਹ ਜਵਾਰ ਜੀ ਜਵਾਰਾਂ ਦਾ ਧਰਮ ਇਹ ਸ਼ਰਾਰਤ ਹੈ ਹਿੰਦੂਆਂ ਦੀ ਕਾਸ਼ੀ ਚੋਂ ਪੈਦਾ ਹੋਈ ਹੈ ਉਹ ਤੁਹਾਨੂੰ ਇੱਕ ਕਰਦੇ ਨੇ ਤੁਸੀਂ ਅੱਡ ਹੁੰਦੇ ਹੋ ਪਾਗਲ ਨਹੀਂ ਤਾਂ ਹੋਰ ਕੀ ਹੋ ਤੁਸੀਂ ਗੁਰਮਤ ਦਾ ਪ੍ਰਚਾਰ ਕਰੋ ਸਾਰੀ ਦਈ ਸਹੀ ਇਕੱਠੇ ਹੋ ਕੇ ਐ ਜਿਹੜੇ ਅੱਡ ਹੋਣ ਵਾਲੇ ਨੇ ਚਾਹੇ ਉਹ ਜੱਟ ਨੇ ਚਾਹੇ ਗੱਡੇ ਹੀ ਨੇ ਬੜੇ ਨੇ ਆਪੇ ਨਿਕਲ ਜਾਣਗੇ ਬਾਹਰ ਸੰਗਤ ਆਪੇ ਸੰਗਤ ਨੂੰ ਇੱਕ ਕਰੋ ਤੁਸੀਂ ਓਏ ਉਹੀ ਗੱਲ ਉਹ ਕਹਿ ਰਿਹਾ ਉਹੀ ਦੂਆ ਕਹਿ ਰਿਹਾ ਉਹੀ ਧੀਆ ਉਹੀ ਚੌਥਾ ਉਹ ਕਹਿੰਦੇ ਨੇ ਜਾਤ ਪਾਤ ਹੁੰਦੀ ਨਹੀਂ ਤੁਸੀਂ ਜਾਤ ਪਾਤ ਸਭਾ ਬਣੋ ਰਹੇ ਹੋ ਅੱਡ ਕਰਕੇ ਆ ਸਾਡਾ ਧਰਮ ਜੀ ਕੀ ਜਿਹੜਾ ਖਬੀਰ ਵਾਲਾ ਧਰਮ ਉਹ ਨਹੀਂ ਤੁਹਾਡਾ ਕੀ ਦਰ ਕਾਲਾ ਤੁਹਾਡਾ ਉਹ ਤਾਂ ਅੱਡ ਹੈ ਜੀ ਇੱਕ ਦੂਏ ਰੋ ਤੁਸੀਂ ਅੱਡ ਕਰਦੇ ਹੋ ਤੁਸੀਂ ਵਰਕਆਊਟ ਹੋਏ ਅੱਡ ਕਰਨ ਲੜੇ ਅੱਡ ਕਰਨ ਵਾਲਿਆਂ ਦੀ ਸੋਚ ਕੀ ਹੈ ਵਿਤਕਰਾ ਕਿਵੇਂ ਉਹ ਵੀ ਪਰਮੇਸ਼ਰ ਦੀ ਗੱਲ ਕਹਿ ਰਿਹਾ ਉਹ ਵੀ ਪਰਮੇਸ਼ਰ ਦੀ ਗੱਲ ਕਹਿ ਰਿਹਾ ਪਰਮੇਸ਼ਰ ਇਕੱਠਾ ਕਰ ਰਿਹਾ ਚਾਰ ਵਰਡਾਂ ਨੂੰ ਤੁਸੀਂ ਚਾਰ ਵਰਡਾਂ ਨੂੰ ਫਿਰ ਪਾੜ ਰਹੇ ਹੋ ਸ਼ਰਾਰਤ ਕਿਹਦੀ ਹੈ ਬਹੁਤ ਤਕੜੇ ਪੈਸੇ ਦਿੱਤੇ ਹੋਣੇ ਨੇ ਇਹਨੂੰ ਪੂਰਾ ਗੱਫਾ ਦਿੱਤਾ ਹੋਗਾ ਨੇ ਵੀ ਫੇਰ ਵਰਡ ਚਾਰੇ ਬਣਾ ਦੇ ਤੂੰ ਅੱਡ ਕਾਂਸ਼ੀ ਤੋਂ ਤਾਰੇ ਲਈ ਅੱਛੀ ਤੋਂ ਚੱਲੀ ਹੋਈ ਹੈ ਗੱਲ ਕਾਸ਼ੀ ਵਾਲੇ ਦਾ ਚਾਹੁੰਦੇ ਨੇ ਵਿਚਾਰ ਬਣ ਰਹੇ ਨੇ ਬਣ ਤੁਸੀਂ ਉਹਨਾਂ ਦੀ ਬਗਲ ਲੱਗਦੇ ਤੁਸੀਂ ਪਾਗਲ ਨਹੀਂ ਤਾਂ ਹੋਰ ਕੀ ਹੋ ਇਹ ਹੋਣਾ ਨਹੀਂ ਹੈਗਾ ਪਬਲਿਕ ਨਹੀਂ ਜਾਣਾ ਨਾਲ ਪਬਲਿਕ ਨੂੰ ਪਤਾ ਹੀ ਨਹੀਂ ਅਰਥ ਦਾ ਕੀ ਹੈ ਬੱਲਾਣਾ ਦੱਸਿਆ ਅਰਥ ਕੀ ਦੇ ਜੇ ਇੱਕ ਵੀ ਉਹਦਾ ਹੋਵੇ ਜਿਹੜੇ ਉਖੜ ਲਏ ਸਾਰੇ ਉਹਦਾ ਆਪਣੀ ਦਾ ਸਰਕਾਰੀ ਦਰਬਾਰੇ ਉਹਦੀ ਪੁੱਛ ਹੈ ਨਹੀਂ ਆਪਣੀ ਪੁੱਛ ਬੜਾਉਂਦਾ ਵੀ ਇਹਦਾ ਦੀ ਹੈਗੀ ਹੈ ਪੁੱਛ ਆ ਇਹ ਜਿਹੜੇ ਨੇ ਅਕਾਲੀ ਸਾਡੀ ਹੈ ਜੀ ਬਸ ਇਹ ਸਰਕਾਰੇ ਦਰਵਾਜ਼ੇ ਦੀਆਂ ਗੱਲਾਂ ਨੇ ਇਹਨਾਂ ਦੀਆਂ ਕੁਝ ਬਣਾਉਣ ਦੀ ਹੋਰ ਗੱਲ ਕੁਝ ਨਹੀਂ ਹੈ ਤੇ ਤੁਸੀਂ ਉਹ ਤਹਿਸ ਨਹਿਸ ਕਰਨੀ ਸੀ ਜਿਹੜੀ ਗੱਲ ਚਾਰੇ ਬੜਲ ਦੀ ਤੁਸੀਂ ਉਹਨੂੰ ਫੇਰ ਜੁਦੀ ਕਰ ਰਹੇ ਹੋ ਉਹ ਤੁਸੀਂ ਤਾਂ ਨਾ ਕਰੋ ਜੁਦੀ ਦੂਏ ਦਾ ਕਹਿਣਾ ਜੋ ਉੱਚੀਆਂ ਜਾਤਾਂ ਵਾਲੇ ਵੀ ਅਸੀਂ ਇਹਨੂੰ ਰੱਡ ਕਰਨ ਤੁਸੀਂ ਆਪੇ ਕਹਿ ਰਹੇ ਹੋ ਅਸੀਂ ਵਾਟਾ ਆਪਣਾ ਅੱਡ ਕਰਨ ਬੂਰ ਫਰੀ ਤਾਂ ਹੋਰ ਕੀ ਹੋ ਇਹ ਤਾਂ ਫਿਰ ਆਟਾ ਆਪੇ ਹੋ ਗਏ ਤੁਸੀਂ ਇਹ ਜੇ ਰਬਦਾਸੀਆਂ ਦਾ ਧਰਮ ਲੈ ਲਓ ਪਾਗਲ ਨਹੀਂ ਹੋਰ ਕੀ ਧਰਮ ਆਟਾ ਢੋਦੇ ਨੇ ਧਰਮ ਸਾਰਾ ਇੱਕ ਹੈ ਧਰਮ ਦੋ ਹੁੰਦੇ ਹੀ ਨਹੀਂ ਇਹ ਰਬਦਾਸ ਦੀ ਵਿਚਾਰਧਾਰਾ ਤੇ ਉਲਟ ਗੱਲ ਹੈ ਰਬਦਾਸ ਤੇ ਹੀ ਉਲਟ ਗੱਲ ਹੈ ਜੋ ਰਬਦਾਸ ਕਹਿ ਰਿਹਾ ਉਹ ਤੇ ਉਲਟਾ ਗੱਲ ਹੈ ਜੇ ਤੁਸੀਂ ਇਹ ਕਹਿੰਦੇ ਹੋ ਇਹ ਉਲਟੇ ਉਲਟਾ ਗੁਰੂ ਦੇ ਵੀ ਉਲਟਾ ਕਬੀਰ ਦੇ ਵੀ ਉਲਟਾ ਭਗਤਾਂ ਨੂੰ ਜਿਹੜਾ ਪਾੜੂਗਾ ਉਹ ਅਪਰਾਧੀ ਹੈ ਜਿਹੜਾ ਇਹ ਇੱਕ ਵਿਚਾਰਦਾਰ ਹੈ ਸਾਰਿਆਂ ਦੀ ਭਗਤਾਂ ਦੀ ਭਗਤ ਇੱਕ ਨੇ ਭਗਤਾਂ ਤੇ ਸਹਸਾਰੀਆਂ ਜੋੜ ਕਦੇ ਨਾ ਆਇਆ ਭਗਤ ਇੱਕ ਨੇ ਇੱਕੋ ਵਾਲਾ ਦੇ ਬਣ ਕੇ ਨੇ ਸਾਰੇ ਜਿਹੜਾ ਇਹਨਾਂ ਨੂੰ ਅੱਡ ਅੱਡ ਕਰਦਾ ਸੰਸਾਰੀ ਆਦਮੀ ਹੈ ਇਹਨਾਂ ਨੂੰ ਅੱਡ ਕੌਣ ਕਰ ਦੂਗਾ ਫੇਰ ਵੀ ਉਹ ਕਰ ਲੈਣਾ ਅੱਡ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਕੋਈ ਕੱਢ ਨਹੀਂ ਸਕਦਾ ਅਸੀਂ ਤਾਂ ਪ੍ਰਚਾਰ ਕਰਨ ਲਈ ਗੱਲ ਤੁਸੀਂ ਕੱਲ ਨੂੰ ਪ੍ਰਚਾਰ ਕਰਿਓ ਪਤਾ ਲੱਗ ਜੂਗਾ ਤੁਸੀਂ ਪ੍ਰਚਾਰ ਕੀ ਕਰਦੇ ਹੋ ਅਸੀਂ ਕੀ ਕਰਦੇ ਫਿਰ ਛੇਤਰ ਖਾ ਕੇ ਫਿਰ ਇੱਥੇ ਆਉਗੇ ਕਰਕੇ ਦੇਖ ਲਓ ਆ ਪ੍ਰਚਾਰ ਕਰਨਾ ਪਊਗਾ ਇਹੀ ਕਰਨਾ ਪਊਗਾ ਇਹ ਇਹਨੂੰ ਸਾਬਤ ਕਰੋ ਇਹ ਪ੍ਰਚਾਰ ਹੈ ਜੀ ਜੋ ਵਿਚਾਰਧਾਰਾ ਰੜਕ ਕੇ ਆਈ ਹੈ ਸਭ ਨੇ ਰਵਿਦਾਸ ਕੀ ਕਹਿ ਰਿਹਾ ਜੇ ਇਹ ਕਹਿ ਰਿਹਾ ਫਿਰ ਤਾਂ ਤੁਹਾਨੂੰ ਕਿਸੇ ਨਾਲ ਹੋਰ ਦੇਣਾ ਹੀ ਨਹੀਂ ਛੇਤਰ ਪਏ ਗਏ ਨੇ ਜਿਹੜੇ ਤੁਹਾਡੇ ਬਗਲ ਨੇ ਉਹਨਾਂ ਨੇ ਵੀ ਛੇਤਰ ਬਾਣ ਨੇ ਲੇਖਾ ਨਿਕਲ ਜੂਗਾ ਜੇ ਹੋਰ ਕਰੋਗੇ ਤਾਂ ਵੱਡੇ ਨਹੀਂ ਅੱਠ ਕਿੱਥੋਂ ਲੈ ਕੇ ਆਓਗੇ ਦੁਨੀਆ ਨੂੰ ਸੈਟੀਸਫਾਈ ਕਿਵੇਂ ਕਰੋਗੇ ਹਾਂ ਇਹ ਗੱਲ ਅਲੱਗ ਹੈ ਵੀ ਉਹ ਵੀ ਪਾਗਲ ਨੇ ਅਕਾਲੀ ਵੀ ਸਾਰੇ ਪਾਗਲ ਨੇ ਪਾਗਲ ਨਹੀਂ ਹੰਕਾਰੀ ਨੇ ਵਾਇਆ ਧਾਰੀ ਨੇ ਉਹਨਾਂ ਦਾ ਜ਼ਿਆਦਾ ਕਸੂਰ ਹੈ ਤੁਹਾਡਾ ਘੱਟ ਹੈ ਕਸੂਰ ਤਾਂ ਹੁਣ ਤੁਹਾਡਾ ਵੀ ਉਹਨਾਂ ਹੀ ਹੋ ਗਿਆ ਰਵਿਦਾਸ ਜਪੈ ਰਾਮ ਨਾਮਾ ਮੋਹ ਜਮ ਸਿਓ ਨਹੀਂ ਕੰਮ ਰਵਿਦਾਸ ਜਪੈ ਰਾਮ ਨਾਮਾ ਮੋਹ ਜਮ ਸਿਓ ਨਹੀਂ ਕੰਮ ਰਵਿਦਾਸ ਸਿਰਫ ਨਾਮ ਆਰਾਮ ਨਾਮ ਜਪਦਾ ਰਾਮ ਨਾਮ ਤੇ ਸਿਰਫ ਪੰਡਤ ਦਾ ਅਧਿਕਾਰ ਸੀ ਅਧਿਕਾਰ ਤੋੜਿਆ ਪੰਡਤ ਦਾ ਜੇ ਅੱਡ ਹੋ ਗਏ ਰਾਮ ਨਾਮ ਦਾ ਅਧਿਕਾਰ ਹੀ ਰਹਿਣਾ ਤੁਹਾਡਾ ਫਿਰ ਉਹ ਤਾਂ ਪੰਡਤ ਦਾ ਖੋਹਿਆ ਅਧਿਕਾਰ ਭਗਤਾਂ ਦੀ ਜਿਹੜੀ ਮੋਹ ਲਾਈ ਗੁਰੂਆਂ ਨੇ ਲਾਈ ਹੈ ਗ੍ਰੰਥ ਸਾਹਿਬ ਦੇ ਭਗਤ ਨੇ ਗੁਰੂਆਂ ਨੇ ਆਪਣੇ ਤੇ ਮੋਹ ਲਾਈ ਆ ਉਹਨਾਂ ਪੱਟਾਂ ਤੋਂ ਵੀ ਅਸੀਂ ਭਗਤ ਆਪਣੇ ਆਪ ਨੂੰ ਭਗਤ ਵੀ ਨਹੀਂ ਮਹਲਾ ਬੰਦੇ ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਪੱਟਾਂ ਨੇ ਕਿਹਾ ਗੁਰੂ ਨਾਨਕ ਨੂੰ ਸਤਗੁਰ ਨਾਨਕ ਭਗਤ ਕਰੀ ਇੱਕ ਵਾਰ ਤਨ ਮਨ ਤਨ ਗੋਬਿੰਦ ਦਿਓ ਸਤਗੁਰ ਨਾਨਕ ਭਗਤ ਹੈ ਗੁਰੂ ਗ੍ਰੰਥ ਸਾਹਿਬ ਕਈ ਜਗ੍ਹਾ ਆਇਆ ਹੈ ਗੁਰੂ ਕਿਤੇ ਵੀ ਨਹੀਂ ਆਇਆ ਹੋਇਆ ਇਹ ਗੱਲ ਠੀਕ ਹੈ ਗੁਰੂ ਨਹੀਂ ਆਇਆ ਹੈ ਕਿਤੇ ਔਰ ਗੁਰੂ ਨਾਮ ਹੈ ਜਿਹੜੇ ਲੋਕ ਕਹਿੰਦੇ ਨੇ ਬੜੇ ਸ਼ਰਾਰਤੀ ਨੇ ਪੰਡਤ ਨੇ ਕਹਾ ਹੈ ਸਭ ਗੁਰੂ ਆਦਮੀ ਹੋਈ ਨਹੀਂ ਸਕਦਾ ਗੁਰਬਾਣੀ ਜੇ ਸਾਫ਼ ਹੈ ਜਿਹੜਾ ਆਦਮੀ ਗੁਰੂ ਕਹੋਦਾ ਬਲੂਖ ਹੈ ਗੁਰਬਾਣੀ ਸਾਫ਼ ਬੁੱਧੀ ਇਸ ਗੱਲ ਨੂੰ ਇਹ ਹੁਣ ਤਾਂ ਹੀ ਸ਼ਰਾਰਤੀ ਹੁਣ ਤਾਂ ਸ਼ਰਾਰਤ ਅਸੀਂ ਲਾ ਕੇ ਪਰੇ ਮਾਰ ਲਈਏ ਇਹ ਤਾਂ ਸੁਧਾਰ ਹੋ ਰਿਹਾ ਹਾਂ ਸੁਧਾਰ ਨਹੀਂ ਸੀ ਕੀਤਾ ਜਦੋਂ ਜਦ ਲੋਕਾਂ ਨੂੰ ਹਰਖ ਸੀ ਉਹ ਤਾਂ ਸੁਧਾਰ ਹੋ ਗਿਆ ਕੋਈ ਕੋਈ ਅਟ ਕਰ ਸਕਦਾ